ਸ਼ਲੋਕ ਟੁੱਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋ ਨ ਵਿਸਰੈ ਗੁਣ ਨਿਤ ਗੋਬਿੰਦ ਰਾਏ ਸਾਧ ਸੇਵ ਸੁਖ ਪਾਏ ਸਾਧ ਦੀ ਸੇਵਾ ਨਹੀਂ ਕੀਤੀ ਐਸੀ ਸੇਵਾ ਕੀਤੀ ਹੈ ਜੈਸੀ ਸੇਵਾ ਸਾਧ ਕਰਦੇ ਨੇ ਸਾਧ ਐਸੀ ਹੀ ਸੇਵਾ ਕਰਦੇ ਨੇ ਕੈਸੀ ਸੇਵਾ ਕਰਦੇ ਨੇ ਸਾਧ ਜਿਹਦੇ ਨਾਲ ਜਨਮ ਮਰਨ ਦੇ ਬੰਧਨ ਟੁੱਟ ਜਾਣ ਅਰ ਸੁਖ ਪ੍ਰਾਪਤ ਹੋਵੇ ਸਾਧ ਕੈਸੀ ਸੇਵਾ ਕਰਦੇ ਨੇ ਜਿਹਦੇ ਨਾਲ ਜਨਮ ਮਰਨ ਦੇ ਬੰਧਨ ਟੁੱਟ ਜਾਣ ਤੇ ਬੰਧਨ ਜਾਣ ਸਾਧ ਸੇਵਾ ਕੈਸੀ ਕਰਦੇ ਨੇ ਸ਼ਬਦ ਵਿਚਾਰ ਕਰਦੇ ਨੇ ਸ਼ਬਦ ਵਿਚਾਰ 'ਚ ਆਪਣਾ ਵੀ ਜਨਮ ਮਰਨ ਦਾ ਬੰਧਨ ਟੁੱਟਦਾ ਹੈ ਦੂਏ ਦਾ ਵੀ ਟੁੱਟਦਾ ਇੱਥੇ ਸ਼ਬਦ ਵਿਚਾਰੇ ਹੋ ਰਹੀ ਹੈ ਨਾ ਸ਼ਬਦ ਵਿਚਾਰ ਚ ਸੁਣਨ ਵਾਲੇ ਦਾ ਵੀ ਬੰਧਨ ਟੁੱਟਦਾ ਬੋਲਣ ਵਾਲੇ ਦਾ ਵੀ ਬੰਧਨ ਟੁੱਟਦਾ ਸਮਝਾਈ ਟੁੱਟੇ ਬੋਈ ਜਨਮ ਵਾਲਾ ਕੋਈ ਆਖੇ ਕੋ ਸੁਣੇ ਕੋਈ ਬੋਲੇ ਕੋਈ ਸੁਣੇ ਤੇ ਕੋਈ ਫਰਕ ਨਹੀਂ ਸੁਣਨ ਵਾਲੇ ਨੂੰ ਵੀ ਉਹਨਾਂ ਹੀ ਅਸਰ ਹੈ ਬੋਲਣ ਵਾਲੇ ਨੂੰ ਵੀ ਨਹੀਂ ਪਰ ਹਾਂ ਸੁਣਨ ਵਾਲਾ ਧਿਆਨ ਨਾਲ ਸੁਣੇ ਉਹਨੂੰ ਸਮਝਣ ਸਮਝੇ ਉਹਦੇ ਨਾਲ ਜੁੜ ਕੇ ਰਹੇ ਫਿਰ ਅੱਗੇ ਮੰਨਣ ਵਾਲੀ ਗੱਲ ਹੈ ਮੰਨੂਗਾ ਤਾਂ ਮਨ ਚ ਤਬਦੀਲੀ ਆਉਂਦੀ ਇਹ ਕੋਈ ਗੱਲ ਨਹੀਂ ਵੀ ਕਹਿਣ ਵਾਲਾ ਜਿਹੜਾ ਹੈਗਾ ਉਹਨੂੰ ਜ਼ਿਆਦਾ ਅਸਰ ਹੁੰਦਾ ਸੁਣਨ ਵਾਲੇ ਨੂੰ ਅਸਰ ਘੱਟ ਹੁੰਦਾ ਸੁਣਨ ਵਾਲੇ ਤੇ ਅਸਰ ਹੋਣਾ ਹੀ ਹੁੰਦਾ ਕੋਈ ਫਰਕ ਨਹੀਂ ਜਿਹਨੇ ਜਾਣਿਆ ਸੋਤੇ ਸੀ ਇੱਕ ਗੱਲ ਇੱਕ ਆਦਮੀ ਜਾਣਦਾ ਉਹਨੇ ਦੂਜੇ ਨੂੰ ਦੱਸਦੀ ਦੂਜੇ ਨੇ ਜਾਣ ਲਈ ਦੋ ਇੱਕੋ ਜਿਹੇ ਹੋ ਕੋਈ ਹੋ ਗਿਆ ਨਾ ਇੱਕ ਨੁਸਖਾ ਉਹ ਜਾਣਦਾ ਸੀ ਉਹਨੇ ਦੂਜੇ ਨੂੰ ਦੱਸਤਾ ਦੋਹਾਂ ਨੂੰ ਨੁਸਖੇ ਦਾ ਪਤਾ ਲੱਗ ਗਿਆ ਗੋਰੇ ਹੈ ਦਾ ਦੋਹਾਂ ਨੂੰ ਪਤਾ ਲੱਗ ਗਿਆ ਸਾਧ ਸੇਵ ਹੈ ਸਾਧ ਐਸੀ ਹੀ ਸੇਵਾ ਕਰਦੇ ਨੇ ਸਾਧ ਦੀ ਸੇਵਾ ਨਹੀਂ ਹੈ ਇੱਥੇ ਸਾਧ ਦੀ ਸੇਵਾ ਨਹੀਂ ਹੈ ਐਸੀ ਸੇਵਾ ਜਿਹਦੇ ਨਾਲ ਮਨ ਸੱਜ ਜਾਂਦਾ ਮਨ ਸਾਧਿਆ ਜਾਂਦਾ ਮਨ ਸਾਧੇ ਸਦੋ ਮਨ ਸਾਧਿਆ ਜਾਂਦਾ ਮਨ ਦੇ ਲੈਵਲ ਦੀ ਸੇਵਾ ਹੈ ਸੰਸਾਰ ਨੇ ਤਨ ਦੇ ਲੈਵਲ ਦੀ ਸੇਵਾ ਨੂੰ ਸੇਵਾ ਤਨ ਦੇ ਲੈਵਲ ਦੀ ਸੇਵਾ ਪਰਮੇਸ਼ਰ ਕਰਦਾ ਆਦਮੀ ਨਹੀਂ ਕਰਦਾ ਕਰਾਉਂਦਾ ਚਾਹੇ ਆਦਮੀ ਤੋਂ ਹੀ ਹੈ ਤਨ ਦੇ ਲੈਵਲ ਦੀ ਸੇਵਾ ਪਰਮੇਸ਼ਰ ਕਰਦਾ ਆਦਮੀ ਨਹੀਂ ਕਰ ਸਕਦਾ ਕਰਾਉਂਦਾ ਚਾਹੇ ਉਹ ਤੋਂ ਧੁੱਪ ਪ੍ਰਾਨ ਨਿਕਲਣਾ ਹਵਾ ਦਾ ਹੋਣਾ ਨਾ ਹੋਣਾ ਆਕਸੀਜਨ ਦਾ ਘਟ ਜਾਣਾ ਮੀਂਹ ਦਾ ਪੈਣਾ ਨਾ ਪੈਣਾ ਇਹ ਆਦਮੀ ਦੇ ਬਸ ਦੀ ਗੱਲ ਤਾਂ ਹੈ ਧਰਤੀ ਦਾ ਹੋਣਾ ਨਾ ਹੋਣਾ ਬੀਜ ਕਿਵੇਂ ਪੈਦਾ ਹੋਏ ਨੇ ਬਿਰਛ ਕਿਵੇਂ ਪੈਦਾ ਹੋਏ ਨੇ ਜੁਨੀਆਂ ਕਿਵੇਂ ਪੈਦਾ ਹੋਈਆਂ ਨੇ ਇਹ ਆਦਮੀ ਨੇ ਨਹੀਂ ਕੀਤੀ ਨਾ ਇਹ ਕਰ ਸਕਦਾ ਇਸ ਕਰਕੇ ਤੰਦੇ ਲੈਵਲ ਦੀ ਸੇਵਾ ਪਰਮੇਸ਼ਰ ਕੋਲ ਆਦਮੀ ਤੰਦੇ ਲੈਵਲ ਦੀ ਸੇਵਾ ਨੂੰ ਜ਼ਿਆਦਾ ਭਜਦਾ ਤੇ ਦੀਨਾ ਮੂਰੇ ਤੰਦੇ ਲੈਵਲ ਦੀ ਸੇਵਾ ਨੂੰ ਜਿਹੜਾ ਸੇਵਾ ਮੰਨਿਆ ਹੈ ਗੁਰਬਾਣੀ ਨਹੀਂ ਮੰਨਦੀ ਇਹਨੂੰ ਤਾਂ ਦੇ ਲੈਵਲ ਦੀ ਨਾ ਸੇਵਾ ਕਰਨ ਆਇਆ ਨਾ ਕਰ ਸਕਦਾ ਇਹ ਸਾਡਾ ਪਰ ਅਸੀਂ ਲੰਗਰ ਚਲਾਤੇ ਕੰਨ ਦੀ ਸੇਵਾ ਨੇ ਲੰਗਰ ਸੀਗਾ ਸ਼ਬਦ ਦਾ ਇਹ ਗਲਤੀ ਕੀਤੀ ਹੈ ਲੰਗਰ ਤਾਂ ਸੀਗਾ ਸ਼ਬਦ ਦਾ ਉਪਦੇਸ਼ ਦਾ ਚਲਾਤਾ ਰੋਟੀਆਂ ਦਾ ਖੀਰ ਦਾ ਤਾਂ ਦੇ ਲੈਵਲ ਦੀ ਸੇਵਾ ਤੇ ਆ ਗਏ ਲੈਵਲ ਦੀ ਸੇਵਾ ਸਿੱਖੀ ਕਿ ਤੇਰੇ ਸਿੱਖੀ ਖਤਮ ਹੋ ਜਦ ਉਹਨੂੰ ਲੰਗਰ ਜਿਹਨੂੰ ਗੁਰੂ ਨੇ ਲੰਗਰ ਕਿਹਾ ਸੀ ਉਹ ਲੰਗਰ ਛੱਡ ਕੇ ਮਨਮੁਖਾਲਾ ਲੰਗਰ ਅਸੀਂ ਮੰਨ ਲਿਆ ਰਸੋਈ ਨੂੰ ਲੰਗਰ ਕਹਿੰਦਾ ਮਨਮੁਖਾ ਸੀ ਗੁਰੂ ਦੀ ਕੋਈ ਗੱਲ ਵੀ ਨਹੀਂ ਅਸੀਂ ਮੰਨੀ ਰਹਿਣ ਦਿੱਤੀ ਸਭ ਅਸੀਂ ਆਪਣੀਆਂ ਕਰੀ ਆਦਮੀ ਇਕੱਠੇ ਹੋ ਗਏ ਸਤ ਸੰਗਤ ਹੋ ਗਈ ਉਹ ਸਤ ਸੰਗਤ ਕਿਵੇਂ ਹੋ ਗਈ ਸੱਚ ਨਾਲ ਜੁੜ ਕੇ ਸਤ ਸੰਗਤ ਹੁੰਦੀ ਹੈ ਸੱਚ ਦੇ ਨਾਲ ਸਰੀਰ ਨਹੀਂ ਸੰਗਤ ਕਰ ਸਕਦਾ ਸੱਚ ਦੇ ਨਾਲ ਮਨ ਦੀ ਸੰਗਤ ਹੁੰਦੀ ਹੈ ਮਨ ਝੂਠਾ ਹੈ ਮਨ ਝੂਠਾ ਜਮ ਜੋ ਹੋਇਆ ਮਨ ਦੀ ਸੰਗਤ ਝੂਠ ਕੂੜਿਆਰ ਦੀ ਸਾਚਨਾ ਕਰਾਉਣੀ ਹੈ ਗੱਲ ਇਹ ਜੀ ਸੰਗਤ ਦੀ ਕੱਲ ਹੀ ਭੀੜ ਇਕੱਠੇ ਹੋ ਕੇ ਬਹਿ ਗਏ ਕੋਈ ਕਥਾਵਾਚਕ ਆ ਗਿਆ ਕੋਈ ਕੀਰਤਨ ਵਾਲੇ ਆ ਗਏ 2000 ਸ਼ਬਦ ਪੜੇ ਰੋਹਾਨੀ ਕੀਰਤਨ ਦਾ ਨਾਮ ਦੇ ਕੇ ਘਰ ਨੂੰ ਚਲੇ ਗਏ ਇਹ ਸਤਸੰਗ ਹੋਈ ਨਾ ਸੱਚ ਨਾ ਉਹ ਜੁੜੇ ਬੋਲਣ ਵਾਲੇ ਨਾ ਸੱਚ ਨਾ ਇਹ ਜੁੜੇ ਜਿਹੜੇ ਸੁਣਨ ਵਾਲੇ ਨਾ ਉਹ ਸੱਚ ਪ੍ਰਗਟ ਕੀਤਾ ਗੁਰਬਾਣੀ ਚ ਸੱਚ ਪ੍ਰਗਟ ਵੀ ਨਹੀਂ ਕੀਤਾ ਸ਼ਬਦ ਵਿਚਾਰ ਬਿਨਾਂ ਸੱਚ ਦਾ ਪ੍ਰਗਟ ਨਹੀਂ ਹੁੰਦਾ ਗੁਰਬਾਣੀ ਦਾ ਸੱਚ ਵਿਚਾਰ ਪ੍ਰਗਟ ਹੁੰਦਾ ਹੈ ਜਦ ਇਹਦੀ ਸ਼ਬਦ ਵਿਚਾਰ ਕਰਦੇ ਹਾਂ ਗੰਨੇ ਨੂੰ ਜਿੰਨਾ ਚਿਰ ਚੱਬੀਏ ਨਾ ਉਹ ਚੋਂ ਰਸ ਨਿਕਲਦਾ ਰਸ ਗਾ ਨਿਕਲੂਗਾ ਜਦ ਦੁਹਾ ਬੇਲਣਿਆਂ ਦੇ ਵਿੱਚ ਗੰਨੇ ਨੂੰ ਪ੍ਰੈਸ ਕਰਾਂਗੇ ਬਾਣੀ ਸ਼ਬਦ ਵਿਚਾਰ ਤੇ ਪੂਰੀ ਤਾਕਤ ਤੋਂ ਬਿਨਾ ਜਿੰਨੀ ਸਾਡੇ ਕੋਲ ਬੁੱਧ ਵਾਲਾ ਉਹਦੀ ਤਾਕਤ ਤੋਂ ਬਿਨਾ ਇਹ ਚੋਂ ਕੁਝ ਵੀ ਨਹੀਂ ਨਿਕਲਦਾ ਬਾਣੀ ਫਿਰ ਵੀ ਸਾਡੇ ਕੋਲ ਇੰਨੀ ਤਾਕਤ ਨਹੀਂ ਹੈ ਬੁੱਧ ਬਲ ਦੀ ਕਿ ਇਹਨੂੰ ਅਸੀਂ ਵਿਚਾਰ ਲਈਏ ਫਿਰ ਵੀ ਉੱਥੇ ਕਿਰਪਾ ਦੀ ਲੋੜ ਹੈ ਹੋਰ ਤਾਕਤ ਦੀ ਲੋੜ ਹੈ ਆਪਣੀ ਬੁੱਧ ਤੋਂ ਵੱਧ ਸਾਨੂੰ ਤਾਂ ਮਿਲੂਗਾ ਜੇ ਕਿਰਪਾ ਹੋਊਗੀ ਪਰ ਨਾ ਉਹਨੇ ਉਹਦੀ ਚੀਜ਼ ਜੋ ਕਰ ਸਕਦਾ ਜਿੰਨੀ ਸਾਡੇ ਕੋਲ ਆਲਰੇਡੀ ਬੁੱਧ ਹੈ ਇਸ ਵਜ਼ਨ ਨਹੀਂ ਕੱਢ ਸਕਦੇ ਜੇ ਬੱਚਾ 1 ਕਿਲੋ ਵਜਨ ਚੱਕਦਾ ਹੈ 1 ਕਿਲੋ ਹੀ ਚੱਕ ਸਕਦਾ ਕਿਲੋ ਤੋਂ ਵੱਧ ਕੱਢ ਚੱਕੂਗਾ ਜਾਂ ਉਹਦੇ ਸਰੀਰ 'ਚ ਬਲ ਹੋਰ ਆ ਜਾਊਗਾ ਬਲ ਕਿਥੋਂ ਆਉ ਕੁਝ ਖਾਣ ਤੋਂ ਕੁਝ ਹਜ਼ਮ ਕਰਨ ਤੋਂ ਜੇ ਕੁਝ ਕੁਰਬਾਨੀ ਦੀ ਸਾਡੇ ਸਮਝ ਆਉ ਨਵੀਂ ਗੱਲ ਉਹਨੂੰ ਮੰਨਣੇ ਤੇ ਬਾਅਦ ਜੇ ਕੋ ਖਾਵਾ ਜੇ ਕੋ ਪੁੰਚੇ ਤਿਸ ਕਾ ਹੋਏ ਜਿਵੇਂ ਬੱਚਾ ਰੋਜ਼ ਕੁਝ ਖਾਂਦਾ ਰੋਜ਼ ਤਕੜਾ ਹੁੰਦਾ ਕਿਵੇਂ ਰੋਜ਼ ਅਸੀਂ ਕੁਝ ਗੁਰਬਾਣੀ ਚੋਂ ਸਮਝਾਂਗੇ ਰੋਜ਼ ਉਹਨੂੰ ਮੰਨਾਂਗੇ ਰੋਜ਼ ਉਹਨੂੰ ਮਨ ਨੂੰ ਬਦਲਾਂਗੇ ਤਾਂ ਉਹ ਸ਼ਕਤੀ ਕੁਦ ਮਜ਼ਬੂਤ ਕਰਦਾ ਰੋਜ਼ ਤੇ ਥੋੜਾ ਥੋੜਾ ਥੋੜਾ ਥੋੜਾ ਹੋਣ ਨਾਲ ਬਲ ਵੱਧਦਾ ਚਲੇਗਾ ਜੱਬੜ ਚੱਲਣ ਰਤਨ ਸੇ ਦਾ ਮਤਲਬ ਇਹ ਚੱਬੜੀ ਹੈ ਬਾਣੀ ਹੈ ਬਹੁਤ ਸਖਤ ਹੈ ਰੋਟੀ ਕਾੜ ਕੀ ਹੈ ਕਾੜ ਦੀ ਰੋਟੀ ਉਹਦਾ ਨਹੀਂ ਖਾਉਂਦੀ ਹੈ ਕੜਾ ਪ੍ਰਸ਼ਾਦ ਨੇ ਵੀ ਮੂੰਹ ਪਾਇਆ ਫਿਰ ਦੰਦਾਂ ਦੀ ਲੋੜ ਨਹੀਂ ਹੈ ਕਾੜ ਦੀ ਰੋਟੀ ਤਾਂ ਗਿਆ ਸੀ ਬੜੇ ਤਕੜੇ ਜਵਾੜੇ ਚਾਹੀਦੇ ਨੇ ਨੂੰ ਬੜੀ ਤੱਕ ਪੂਰਾ ਜ਼ੋਰ ਲਾ ਕੇ ਤੇ ਚਾਬ ਹੋਣੀ ਫਿਰ ਮਨ ਨੂੰ ਨਹੀਂ ਸਵਾਦ ਲੱਗਦਾ ਇਹ ਸੱਚ ਮਨ ਤਾਂ ਬਾਣੀ ਨਹੀਂ ਸਵਾਦ ਲੱਗਦੀ ਕਾੜ ਦੀ ਰੋਟੀ ਮੂੰਹ 'ਚ ਪਾ ਕੇ ਸਵਾਦ ਲੱਗਦੀ ਹੈ ਜਿਉਂ-ਜਿਉਂ ਚੱਬੀ ਜਾਊਗਾ ਜਿਉਂ-ਜਿਉਂ ਚੱਬੀ ਜਾਊਗਾ ਟੇਸਟ ਬਣਦਾ ਚਲੇ ਜਾਊਗਾ ਰੋਟੀ ਹੁੰਦੀ ਹੈ ਰੁੱਖੀ ਤੁਸੀਂ ਉਹਨੂੰ ਚੱਬੀ ਜਾਓ ਚੱਬੀ ਜਾਓ ਚੱਬੀ ਜਾਓ ਮੂੰਹ 'ਚ ਰੱਖੋ ਮਿੱਠੀ ਹੋ ਜੂਗੀ ਜਿੰਨਾ ਚਿਰ ਜ਼ਿਆਦਾ ਤੁਸੀਂ ਮੂੰਹ 'ਚ ਰੱਖੋਗੇ ਉਹ ਹੀ ਉਹ ਚ ਕਰਦਾ ਹੋਵੇ ਗੁਰਬਾਣੀ ਉਹਦੀ ਮਿੱਠੀ ਹੁੰਦੀ ਚਲੀ ਜਾਓ ਜਿੰਨਾ ਤੁਸੀਂ ਵਿਚਾਰ ਕਰੀ ਜਾਓਗੇ ਪਹਿਲਾਂ ਮਿੱਠੀ ਨਹੀਂ ਹੁੰਦੀ ਇੰਨੀ ਲੱਗਦੀ ਜਿੰਨਾ ਵਿਚਾਰ ਬਾਰ-ਬਾਰ ਕਰੋਗੇ ਉਹ ਮਿੱਠੀ ਲੱਗਦੀ ਚਲੀ ਜਾਊਗੀ ਉਨੀ ਮਿੱਠੀ ਲੱਗਦੀ ਚਲੀ ਜਾਊਗੀ ਜਿੰਨਾ ਮਨ ਸਚੈਰਾ ਹੁੰਦਾ ਚਲੇ ਜਾਓ ਉਹ ਬਾਣੀ ਮਿੱਠੀ ਲੱਗਦੀ ਚਲੀ ਜਾਊਗੀ ਜੇ ਮਿੱਠੀ ਲੱਗਦੀ ਹੋਵੇ ਤਾਂ ਅਸੀਂ ਮੰਨੀਏ ਨਾ ਜਿਹੜੇ ਮਿੱਠੀ ਲੱਗਦੀ ਹੈ ਜਿਨ੍ਹਾਂ ਨੂੰ ਉਹ ਬਾਣੀ ਨੂੰ ਮੰਨਦੇ ਨੇ ਜਿਨ੍ਹਾਂ ਨੂੰ ਮਿੱਠੀ ਨਹੀਂ ਲੱਗਦੀ ਉਹ ਜੋ ਮਰਜ਼ੀ ਕਹੀ ਜਾਣ ਉਹ ਨਾਲ ਮਿੱਠੀ ਲੱਗਦੀ ਹੈ ਮਿੱਠੀ ਉਹਨਾਂ ਨੂੰ ਲੱਗਦੀ ਨਹੀਂ ਲੱਗੇ ਤਾਂ ਮੰਨਣ ਅੰਦਰ ਜਾਣ ਨਾ ਦੇਣ ਮਿੱਠਾ ਤਾਂ ਬਦੋਰ ਹੀ ਅੰਦਰ ਚਲਾ ਜਾਂਦਾ ਅੰਦਰ ਕਿਉਂ ਨਹੀਂ ਜਾਂਦੀ ਬਾਣੀ ਸਾਡੇ ਅਸਰ ਤਾਂ ਅੰਦਰ ਜਾ ਕੇ ਕਰਨਾ ਮਿੱਠੀ ਨਹੀਂ ਲੱਗਦੀ ਸਾਨੂੰ ਨਾਨਕ ਮਨੋ ਨਾ ਵਿਸਰੈ ਗੁਣ ਨਿਤ ਗੋਬਿੰਦ ਰਾਏ ਮਨੋ ਮਨੋ ਨਾ ਹੁਣ ਇਸ ਅਵਸਥਾ 'ਚ ਜਾ ਕੇ ਪੋਸੀਬਲ ਹੈ ਮਨੋ ਨਾ ਵਿਸਰੈ ਫਿਰ ਮਨੋ ਕਿਉਂ ਵਿਸਰੂਗਾ ਭੁੱਖੇ ਹੋ ਚੀਤੀ ਹੈ ਜਦ ਜਦੋਂ ਰੋਜ਼ ਟੇਸਟ ਲੱਗ ਜਾਂਦਾ ਨਾ ਬੱਚਾ ਦੁੱਧ ਪੀਂਦਾ ਰੋਜ਼ ਦੁੱਧ ਪੀਂਦਾ ਬਾਰ-ਬਾਰ ਦੁੱਧ ਪੀ ਜਾਂਦਾ ਵਾਰ-ਵਾਰ ਤੁਸੀਂ ਹੋਰ ਕੋਈ ਚੀਜ਼ ਖਾ ਕੇ ਦਿਖਾਓ ਇੱਕ ਸਾਲ ਤੱਕ ਡੇਢ ਸਾਲ ਤੱਕ ਬੱਚਾ ਦੁੱਧ ਨਹੀਂ ਲੈਣਾ ਕਦੇ ਉਹਨੂੰ ਨੋਣ ਮਿੱਟ ਕੋਈ ਚੀਜ਼ ਦਿੰਨੇ ਆਪਾਂ ਹੁਣ ਨਹੀਂ ਅਸੀਂ ਕਰ ਸਕਦੇ ਦੁੱਧ ਪੀ ਸਕਦੇ ਜੇ ਕਹੇ ਤੁਸੀਂ ਦੋ ਦਿਨ ਰੋਟੀ ਨਾ ਖਾਓ ਇੱਕ ਇੱਕ ਦਿਨ ਵੀ ਰੋਟੀ ਨਾ ਖਾਓ ਦੁੱਧ ਤੇ ਰਹੋ ਸਾਨੂੰ ਮੁਸ਼ਕਲ ਹੋ ਜਾਂਦਾ ਇਹ ਦੁੱਧ ਹੈ ਗੁਰਬਾਣੀ ਸਾਡੇ ਟੇਸਟ ਹੋਰ ਨੇ ਜੇ ਸੁਣ ਨਹੀਂ ਸਕਦੇ 2 ਘੰਟੇ ਵੀ ਕਿਉਂ ਨਹੀਂ ਸੁਣ ਸਕਦੇ ਟੇਸਟ ਬਦਲ ਗਏ ਨਾ ਬਾਲ ਬੁੱਧ ਨਹੀਂ ਰਹੀ ਸਾਡੀ ਬਾਲ ਬੁੱਧ ਸੀ ਤਾਂ ਦੁੱਧ ਪੀਂਦਾ ਸੀ 24 ਘੰਟੇ ਜਦ ਧੰਨੇ ਪਾਇਆ ਬਾਲ ਬੁੱਧ ਬਾਲ ਬੁੱਧ ਦਾ ਮਤਲਬ ਇਹ ਹੈ ਬਾਲ ਬੁੱਧ ਜਿੱਦ ਕੱਲੇ ਦੁੱਧ ਤੇ ਕੋਈ ਦੁੱਧੇ ਚੰਗਾ ਲੱਗਦਾ ਉਹਨੂੰ ਹੋਰ ਕੋਈ ਚੰਗੀ ਨਹੀਂ ਲੱਗਦੀ ਪਾਲਪਤ ਚ ਸੱਚ ਚੰਗਾ ਲੱਗਦਾ ਹੈ ਫਿਰ ਟੇਸਟ ਬਦਲ ਜਾਂਦੇ ਨੇ ਦੁਰਮਤ ਦਾ ਅਸਰ ਹੋ ਜਾਂਦਾ ਹੈ ਮਾਇਆ ਦੇ ਪਦਾਰਥਾਂ ਦਾ ਅਸਰ ਹੋ ਜਾਂਦਾ ਹੈ ਮਾਇਆ ਦੇ ਵਿੱਚ ਪਿੰਨ ਭਿੰਨ ਟੇਸਟ ਨੇ ਔਰ ਪਾਇਆ ਬਾਲਬੁੱਧ ਬਾਲਬੁੱਧ ਦੇ ਵਿੱਚ ਦੁੱਧ ਪਹਿਲੇ ਪਿਆਰ ਲਗਾ ਥਣ ਦੁੱਧ ਉਹਦਾ ਹੀ ਬਚਪਨ ਸੀ ਜਿਹੜਾ ਹੋ ਗਿਆ ਦੂਆ ਲੱਗਾ ਹੀ ਨਾ ਟੇਸਟ ਉਹ ਫਟਾਫਟ ਚਲਾ ਜਾਂਦਾ ਇਸ ਕਰਕੇ ਜਿਹੜੇ ਬਚਪਨ ਦੇ ਧਰੂ ਲਾਦ ਵਰਗੇ ਇੱਕਦਮ ਹੋ ਗਏ ਨਾ ਗਿਆ ਨਹੀਂ ਉਹ ਦੂਆ ਟੇਸਟ ਨਹੀਂ ਲੱਗਿਆ ਉਹਨਾਂ ਨੂੰ ਆਇਓ ਕਹਿੰਦਾ ਮੇਰੀ ਪੱਟੀਆਂ ਲਿਖਦੇ ਸ੍ਰੀ ਗੋਬਾਦ ਮੈਂ ਰਾਮ ਨਾਲ ਛੋਡੂੰ ਕਰਿਆ ਇੱਕ ਰਾਮ ਨਾਲ ਛੋਡੂੰ ਕਰਿਆ ਕਾਲ ਮੈਂ ਨਹੀਂ ਰਾਮ ਛੱਡਣਾ ਨਾਨਕ ਮਨੋਂ ਨਾ ਵਿਸਰੈ ਗੁਣ ਨਿਧੀ ਗੋਬਿੰਦ ਰਾਏ ਮਨੋਂ ਨਾ ਵਿਸਰੈ ਕੌਣ ਨਾ ਵਿਸਰੈ ਗੁਣ ਨਿਧ ਜਿਹੜ ਗੁਣਾ ਦਾ ਸਮੁੰਦਰ ਹੈ ਖਜ਼ਾਨਾ ਹੈ ਔਰ ਉਹ ਕੌਣ ਹੈ ਗੋਬਿੰਦ ਰਾਏ ਗੋਬਿੰਦ ਹੈ ਮੇਰਾ ਬੈਠ ਗੁਰੂ ਕੋ ਗੋਬਿੰਦ ਹੈ ਉਹ ਬਿੰਦੂ ਹੈ ਉਹ ਜਗ੍ਹਾ ਹੈ ਜਿੱਥੇ ਜਾ ਕੇ ਸੁਰਤ ਨੇ ਜਿਹੜਾ ਸੁਰਤ ਦਾ ਟਾਰਗੇਟ ਹੈ ਉਹ ਬਿੰਦੂ ਹੈ ਜਿਹੜਾ ਨਾ ਸੁਰਤ ਦਾ ਟਾਰਗੇਟ ਹੈ ਉਹ ਗੋਬਿੰਦ ਹੈ ਜਿੱਥੇ ਜਾ ਕੇ ਸੁਰਤ ਦੀ ਮੰਜ਼ਲ ਸਮਾਪਤ ਹੋਣੀ ਹੈ ਜਿੱਥੇ ਸੁਰਤ ਨੇ ਹੈ ਉੱਪੜਨਾ ਕੋਈ ਬਿੰਦੂ ਹੁੰਦਾ ਸਾਡਾ ਟਾਰਗੇਟ ਹੁੰਦਾ ਸੁਰਤੇ ਜਾ ਕੇ ਸੁਰਤ ਨੇ ਸਮਾ ਜਾਣਾ ਸ਼ਬਦ ਦੇ ਵਿੱਚ ਸੁਰਤ ਨੇ ਸਮਾ ਜਾਣਾ ਉੱਥੇ ਜਿਹੜਾ ਮਨ ਹੈ ਸਮਾ ਜਾਣਾ ਉੱਥੇ ਜਾ ਕੇ ਟਿਕ ਜਾਣਾ ਧਿਆਨ ਜਿਵੇਂ ਸਮੁੰਦਰ 'ਚ ਜਾ ਕੇ ਦਰਿਆ ਦਾ ਪਾਣੀ ਟਿਕ ਜਾਂਦਾ ਸਮਾ ਜਾਂਦਾ ਟਿਕ ਜਾਂਦਾ